ਸੁਧ ਸਿਰ ਲਿਖਿਆ ਸੋ ਪੜ ਪੰਡਤ ਅਵਰਾ ਨੂੰ ਨੂੰ ਕਾ ਸਖਾਲ ਵਿਖਿਆ ਤੂੰ ਸਿਰ ਜਿਹੜਾ ਤੇਰੇ ਸਿਰ ਤੇ ਹੁਕਮ ਹੈ ਤੂੰ ਉਹਨੂੰ ਪੜ ਲੈ ਤੂੰ ਕੀ ਕਰਦਾ ਅਵਰਾ ਨੂੰ ਨਾ ਸਖਾਲ ਵਿਖਿਆ ਤੂੰ ਹੋਰਾਂ ਨੂੰ ਸਖਾਲ ਰਿਹਾ ਵਿਖਿਆ ਇਹ ਪੰਡਤ ਵਾਲਾ ਕੰਮ ਇਹ ਕਰ ਰਹੇ ਨੇ ਹੁਣ ਜਿਹੜਾ ਆ ਤੀਜੇ ਪਾਸ਼ਾ ਦਾ ਚੱਲਦਾ ਹੈ ਪ੍ਰਕਰਣ ਇਹ ਅੱਜ ਲਾਗੂ ਅਕਾਲ ਤਖਤ ਵਾਲਿਆਂ ਤੇ ਹੁੰਦਾ ਹੈ ਅੰਮ੍ਰਿਤਸਰ ਵਾਲਿਆਂ ਦੇ ਸਾਰਾ ਹੀ ਪਹਿਲਾਂ ਪੰਡਤ ਕਰਦਾ ਤਾਂ ਉਹਨੇ ਨਵੇਂ ਪੰਡਤ ਕਰ ਰਹੇ ਨੇ ਤਾਂ ਬੋਲਿਆ ਮੈਂ ਅੱਜ ਖੁੱਲ ਕੇ ਇਹ ਤਾਂ ਦੂਜਿਆਂ ਨੂੰ ਵੀ ਸਰਾੜਦੇ ਨੇ ਦਫਾ ਹੋਣ ਆਪ ਡਿਗਣ ਖੂਜ ਪ੍ਰਚਾਰ ਕਰਦੇ ਗੰਦਾ ਕਰਦੇ ਨੇ ਖਾਈ ਜਾਣ ਪ੍ਰਚਾਰ ਇਹਨਾਂ ਦੇ ਹੱਥ ਚੋਂ ਅਸੀਂ ਖੋਲਣਾ ਪ੍ਰਚਾਰ ਇਹਨਾਂ ਕੋ ਛੱਡਣਾ ਪ੍ਰਚਾਰ ਛੱਡਣਾ ਕਿ ਇਹਨਾਂ ਕੋ ਰਹਿਣਾ ਨਹੀਂ ਪ੍ਰਚਾਰ ਇਹਨਾਂ ਦੇ ਨਾਲੇ ਪ੍ਰਚਾਰ ਤੇ ਲੈਣਾ ਵੀ ਕੀ ਹੈ ਇਹਨਾਂ ਤਾਂ ਗੋਲਕ ਚਾਹੀਦੀ ਗੋਲਕ ਰੱਖਣ ਸਾਨੂੰ ਗੋਲਕ ਦੀ ਲੋੜ ਨਹੀਂ ਸੰਗਤ ਆਪੇ ਹਰ ਜੂਰ ਨੂੰ ਦੇਣ ਤੇ ਗੋਲਕ ਗੋਲਕ ਵੀ ਨਹੀਂ ਰਹਿਣੀ ਇਹਨਾਂ ਕੋ ਆਪੇ ਹਰ ਜੂ ਸਮਝ ਜਾ ਸਮਝ ਆ ਜੂ ਨਾ ਦੁਗੀ ਤਾਂ ਸੰਗਤ ਹੈ ਪਰ ਰਾਹ ਕੋਈ ਮਿਲਦਾ ਨਾ ਆਪੇ ਹਰ ਜੂ ਸਾਨੂੰ ਤਾਂ ਗੋਲਕ ਦੀ ਲੋੜ ਹੈ ਨਹੀਂ ਗੁਰਮੁਖਾਂ ਨੂੰ ਗੋਲਕ ਦੀ ਲੋੜ ਕਦੇ ਨਾ ਪਈ ਹੈ ਨਾ ਪਊਗੀ ਉਹਨਾਂ ਨੂੰ ਕੀ ਲੋੜ ਹੈ ਗੋਲਕ ਕਬੀਰ ਨੂੰ ਕੀ ਲੋੜ ਪਈ ਸੀ ਗੋਲਕ ਦੀ ਉਹ ਤੇ ਜਿਹਨੇ ਪਰਪੰਚ ਕਰਨਾ ਉਹਨਾਂ ਨੂੰ ਲੋੜ ਪੈਂਦੀ ਹੈ ਗੋਲਕਾਂ ਦੀ ਪਰਪੰਚ ਕਰਨਾ ਜਿਹਨੂੰ ਉਹਨੂੰ ਲੋੜ ਹੋਊ ਜਿਹਨੇ ਬਹੁਤੇ ਚੇਲੇ ਬਣਾਉਣੇ ਨੇ ਹੋਲਕ ਦੀ ਨੂੰ ਲੈ ਲਓ ਲੋੜ ਹੋ ਕਬੀਰ ਚੇਲੇ ਬਹੁ ਕੀ ਕੇਸੋ ਕੀਓ ਲੋਬੀਤ ਗੋਲਕ ਨੇ ਕੀ ਲੈਣ ਗੱਲੇ ਰਹੀ ਹੈ ਗੱਲ ਰਹੀ ਹੈ ਗੁਰੂ ਦੀ ਕਰਾਉਣੇ ਵਾਲਾ ਉਹ ਆਪ ਹੈ ਐਡੀ ਉਹ ਗੱਲ ਹੈ ਨਾਨਕ ਨੂੰ ਕਿਤੇ ਗੋਲਕ ਦੀ ਲੋੜ ਪਈ ਸੀ ਉਹ ਕਿੱਥੇ ਸਾਰੀ ਹਿੰਦੁਸਤਾਨ ਦਾ ਬਰਮਾ ਕਿੱਥੇ ਕਿੱਥੇ ਅਰਬ ਦੇ ਸਾਰੇ ਪੈਦਲ ਯਾਤਰਾ ਕਰਤੀ ਕਿੱਥੇ ਤੇ ਦਵਾਨੀ ਮੰਗੀ ਜੇ ਦਿੱਤੀ ਤਾਂ ਵੀ ਲਈ ਪੱਲੇ ਚਲੋ ਆਟਾ ਨਹੀਂ ਬੰਨਿਆ ਕਹਿੰਦਾ ਨਾ ਕਰਨਾ ਤਾਂ ਖਸਮਾਤ ਕਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਮ ਦਾ ਸੱਚੇ ਕੀ ਲੋੜ ਹੈ ਪੈਸੇ ਦੀ ਕੀ ਕਰਨਾ ਪੈਸਾ ਪੈਸੇ ਦੀ ਕੋਈ ਲੋੜ ਨਹੀਂ ਪ੍ਰਚਾਰ ਵਾਸਤੇ ਪ੍ਰਚਾਰ ਅੜਕਾ ਲਾਉਣ ਵਾਸਤੇ ਪੈਸੇ ਦੀ ਲੋੜ ਹੈ ਜੇ ਪ੍ਰਚਾਰ ਨੂੰ ਲਿਓ ਲਾਉਣਾ ਨਾ ਤੁਸੀਂ ਨੈਟਵਰਕ ਬਣਾ ਕੇ ਫਿਰ ਪੈਸੇ ਦੀ ਲੋੜ ਹੈ ਪੈਸੇ ਦੀ ਲੋੜ ਕਿਉਂ ਪਈ ਸੀ ਰਣਜੀਤ ਸਿੰਘ ਨੂੰ ਪ੍ਰਚਾਰ ਨੂੰ ਲਿਓ ਲਾਉਣਾ ਸੀ ਉੱਥੇ ਪੈਸਾ ਆ ਗਿਆ ਅਕਾਲੀ ਦਾ ਨੇ ਜਵਾਬ ਦਿੱਤਾ ਵੀ ਗੁਰਮਖਾਂ ਨੂੰ ਕਿਹਾ ਆਪਾਂ ਗੁਰਦਾਰਾਂ ਦੇ ਨੇੜੇ ਨਹੀਂ ਜਾਣਾ ਇਹ ਸੰਖਿਆ ਪੂਜਾ ਦਾ ਤਾਂ ਜੇ ਸੰਖਿਆ ਖਾ ਲਿਆ ਮਾਰੇ ਜਾਓਗੇ ਉਹਨੇ ਕਹਾਂ ਸੀ ਨਹੀਂ ਗੁਰਦਾਰੇ ਸਾਧਨ ਨੂੰ ਦਿੱਤੇ ਜਾਣ ਕੇ ਦਿੱਤੇ ਸੀ ਜਦ ਕੈਰੋ ਨੇ ਕਿਹਾ ਸੀ ਸਾਨੂੰ ਨਾ ਗੁਰਦਾਰੇ ਸਾਹਬ ਲੋ ਤੇਰੇ ਹੇਠ ਚ ਬਾੜ ਚ ਜੈਦਾਰ ਨੇ ਜਵਾਬ ਦਿੱਤਾ ਸੀ ਥੁੱਕ ਕੇ ਨਹੀਂ ਛੱਡ ਸਕਦੇ ਚੱਟੀ ਦਾ ਹੁੰਦਾ ਕੈਰੋ ਨੇ ਕਹਾ ਤੂੰ ਥੁੱਕ ਕੇ ਚੱਟ ਕੇ ਦਿਖਾ ਅਸੀਂ ਥੁੱਕਿਆ ਜੱਟ ਲਈ ਜੈਦਾਰ ਕੇਸ ਦੀ ਗੱਲ ਕਰਦਾ ਮੈਂ ਇਹ ਥੁੱਕਿਆ ਹੋਇਆ ਹੈ ਧਨ ਖਾਲਸੇ ਦਾ ਪਰ ਹੁਣ ਉਹ ਖਾਲਸਾ ਨਹੀਂ ਰਿਹਾ ਹੁਣ ਤਾਂ ਅਸੀਂ ਵੀ ਗੋਲੀਆਂ ਚਲਾਉਣ ਕੇ ਪੈਸੇ ਵਾਸਤੇ ਕੋਈ ਨਹੀਂ ਹੋਰ ਹੋਜੂ ਪਰ ਇਹ ਕਾਂਗਿਆਰੀ ਸਾਰੇ ਪੈਦਾ ਹੋ ਜਾਂਦੀ ਹੁੰਦੀ ਹੈ ਜਾਂ ਇੱਕੇ ਚ ਕਾਂਗਿਆਰੀ ਹੋਵੇ ਨਾਲ ਦੇ ਵੀ ਪੈਦਾ ਹੋ ਜਾਂਦੀ ਹੈ ਹਵਾ ਕੇ ਇੱਕ ਖੇਚ ਹੋਵੇ ਨਾ ਨਾਲ ਦੇ ਖੇਚ ਵੀ ਪੈਦਾ ਹੋ ਜਾਂਦੀ ਹੁੰਦੀ ਹੈ ਹਵਾ ਜਾਂਦੀ ਹੈ ਨਾ ਹਵਾ ਚੱਲ ਪੈਂਦੀ ਹੈ ਸੰਤਾ ਸਿੰਘ ਉਸੇ ਕਾਂਗਿਆਰੀ ਚ ਪੈਦਾ ਹੋਇਆ ਹਾਂ ਕਾਂਗਿਆਰੀ ਜ਼ਿਆਦਾ ਇਕੱਠੀ ਲਈ ਸੀ ਕਾਂਗਿਆਰੀ ਸਾਡੇ ਜਿਹੜਾ ਨਹੀਂ ਸੀ ਅਸੀਂ ਕਿਸਮ ਕੀ ਗਈ ਸਾਨੂੰ ਪਤਾ ਸੀ ਕਾਂਗਿਆਰੀ ਹੈ ਅਸੀਂ ਭਰੇ ਹੋ ਗਏ ਅਸੀਂ ਕਿਹਾ ਜਿਹੜੀ ਕਾਂਗਿਆਰੀ ਉਹ ਬੀਜ ਲਓ ਤੁਸੀਂ ਜਿਹੜੀ ਕਾਂਗਿਆਰੀ ਦਾ ਦਾਣਾ ਪੈਦਾ ਨਹੀਂ ਹੁੰਦਾ ਫਿਰ ਦਾਣਾ ਦਾ ਨਿਕਲਦਾ ਨਹੀਂ ਹੁੰਦਾ ਜੇ ਸਾਰੇ ਖੇਤ ਕਾਂਗਿਆਰੀ ਹੋਵੇ ਦਾਣਾ ਤਾਂ ਹੁੰਦਾ ਨਹੀਂ ਜਿਹੜਾ ਕੋਈ ਬੂਟਾ ਉਹ ਗੱਲ ਵਾਲਾ ਬਾਹਰ ਆ ਜਾਊਗਾ ਕਾਗਿਆਲ ਦਾ ਵੀ ਪਤਾ ਲੱਗ ਜਾਊਗਾ ਕਿਦੀ ਕਾ ਤਾਂ ਜਿਹੜਾ ਨਿਕਲਣੇ ਉਹਦਾ ਵੀ ਪਤਾ ਲੱਗ ਜਾਊਗਾ ਤਾਂ ਸਾਰਾ ਪਤਾ ਲੱਗ ਜਾਊਗਾ ਝੂੜਾ ਸੱਚ ਸੰਗਤ ਵਿੱਚ ਵੀ ਬਥੇਰੀ ਹੈ ਸੰਗਤ ਕਦੇ ਬਥੇਰੇ ਸਿੱਖਿਆ ਨਹੀਂ ਹੈਗਾ ਨਾ ਸਾਰੇ ਹੀ ਨੇ ਸਾਰੇ ਗਾਲੀ ਵੀ ਨਹੀਂ ਬਾੜੇ ਸਾਰੇ ਜੇ ਨਿਕਲਣ ਦੁੱਧ ਚਾਹੇ ਬੱਕਰੀ ਦਾ ਹੋਵੇ ਕਿ ਹੋਜ ਵੀ ਹੁੰਦਾ ਥੋੜਾ ਹੋਊਗਾ ਪਤਲਾ ਹੋਵੇ ਦੁੱਧ ਗਾਂ ਦਾ ਹੋਵੇ ਕਿ ਨਹੀਂ ਪਤਲਾ ਹੋਵੇ ਕਿ ਹੋਣਾ ਮੋਟਾ ਹੋਜ ਵੀ ਹੁੰਦਾ ਸਾਰੀ ਜਗ੍ਹਾ ਹੀ ਹੁੰਦੇ ਕਿਤੇ ਥੋੜੇ ਕਿਤੇ ਜ਼ਿਆਦਾ ਤੋ ਤੁਸੀਂ ਲਿਖਿਆ ਸੋ ਪੜ ਪੰਡਤ ਤੂੰ ਤੇ ਸਿਰ ਲਿਖਿਆ ਸੋ ਪੜ ਪੜਤ ਅਵਰਾਂ ਨੂੰ ਨਾ ਸਾਲ ਪੜਤ ਜਿਹੜਾ ਤੇਰੇ ਸਿਰ ਤੇ ਲਿਖਿਆ ਤੂੰ ਕਹਿਣਾ ਨਾ ਸਾਰੇ ਭਗਵਾਨ ਦੇ ਹੁਕਮ ਚੱਲਦੇ ਨੇ ਨਾਲੇ ਤਾਂ ਇਹ ਬੁੱਧੀ ਜਾਂਦੇ ਇਹ ਤਾਂ ਜੀ ਬਸ ਜਗਾ ਸਥਾਨ ਉਹ ਚਾਹੀਦਾ ਜੇ ਤੇਰਾ ਕੋ ਮਰ ਗਿਆ ਭਾਈ ਭਗਵਾਨ ਨੇ ਜੇ ਭਗਵਾਨ ਨੇ ਸਾਰਾ ਕੁਝ ਕੀਤਾ ਤੇ ਦੂਜਿਆਂ ਨੂੰ ਕਹਦੇ ਕਹਿਣਾ ਮੈਂ ਉਪਾਏ ਕਰ ਦੂਗਾ ਆਪਣੇ ਤੇਰੀ ਧੀ ਰੱਡੀ ਹੋਈ ਉਹਦਾ ਤਾਂ ਤੇ ਆਪਾ ਹੋਇਆ ਨਾ ਵਿਧਵਾ ਹੋਈ ਹੈ ਤੂੰ ਲੋਕਾਂ ਨੂੰ ਕਹਿ ਰਹੇ ਆ ਐ ਨਹੀਂ ਕੀਤਾ ਤੁਸੀਂ ਤਾਂ ਵਿਧਵਾ ਹੋ ਗਈ ਤੇਰੇ ਨਾਲ ਜਿਹੜੀਆਂ ਬੀਤੀਆਂ ਨੇ ਉਹ ਕਦੇ ਬੀਤ ਗਈਆਂ ਗਿਰਦਰ ਆਇਆ ਕੋ ਹੈ ਹਿੰਦੂ ਹੈ ਇੱਕ ਵਿਚਾਲੇ ਨੇ ਕਵੀ ਤਾਂ ਤਾਂ ਉਹਨਾਂ ਨੂੰ ਪੂਰੇ ਬ੍ਰਹਮ ਗਿਆਨ ਤਾਂ ਨਹੀਂ ਹੋਇਆ ਪਰ ਦੂਜੇ ਪਰ ਵਿਗਿਆਨੀਆਂ ਤਾਂ ਜ਼ਰੂਰ ਖਿਲਾਫ ਨੇ ਇਹ ਵਿਚਾਲੇ ਹੁੰਦੇ ਨੇ ਜਿਵੇਂ ਤਰਕਸ਼ੀਲ ਵਿਚਾਲੇ ਖੜੇ ਨੇ ਤਰਕਸ਼ੀਲ ਵਿਚਾਲੇ ਖੜੇ ਨੇ ਪਖੰਡਵਾਦ ਦੇ ਖਿਲਾਫ ਨੇ ਸੱਚ ਦਾ ਗਿਆਨ ਉਹ ਇਹ ਜਿਹੜਾ ਵਿਆਹ ਉਹ ਵਿਚਾਰ ਦੇ ਉਹਦੀ ਗੱਲ ਕਰਦਾ ਕੁੰਡਲੀ ਦੇ ਵਿੱਚ ਉਹ ਕਹਿੰਦਾ ਮੁਨੀ ਵਿਸ਼ੇਸ਼ਤ ਸੇ ਪੰਡਤ ਗਿਆਨੀ ਵਿਸ਼ੇਸ਼ਤ ਰਾਮਚੰਦਰ ਦਾ ਗੁਰੂ ਹੈ ਰਾਮਚੰਦਰ ਇਹਨਾਂ ਦਾ ਭਗਵਾਨ ਇਹਨਾਂ ਦਾ ਰੱਬ ਹੈ ਇਹਨਾਂ ਦਾ ਰੱਬ ਫਿਰ ਜੇ ਰੱਬ ਨੂੰ ਗੁਰੂ ਦੀ ਲੋੜ ਹੈ ਤਾਂ ਰੱਬ ਇਹਨਾਂ ਦਾ ਪਾਗਲ ਹੈ ਕਹਿੰਦੀ ਹੈ ਇਹ ਆਪਾਂ ਇਹ ਕਹਿੰਦਾ ਵੀ ਰੱਬ ਅੰਨਾ ਉਹਨਾਂ ਨੂੰ ਗੁਰੂ ਦੀ ਲੋੜ ਹੁੰਦੀ ਆ ਗੁਰੂ ਅੱਖਾਂ ਦਿੰਦਾ ਨਾ ਅੱਖਾਂ ਗੁਰੂ ਦਿੰਦਾ ਔਰ ਬਾਅਦ ਜਦ ਰਾਮਚੰਦਰ ਬੰਦਾ ਵੀ ਹੈ ਰਾਵਣ ਨੂੰ ਬੰਦਾ ਵੀ ਚਾਰ ਵੇਦਾਂ ਦਾ ਤਾਂ ਹੈ ਜਿਆਦਾ ਬਾਦ ਫਿਰ ਰਾਵਣ ਵੀ ਨਹੀਂ ਬਾੜਾ ਉਹਦੇ ਗੁਰੂ ਸਮਾਰੇ ਬੁਰੀ ਵਿਸ਼ੇਸ਼ਤ ਸੇ ਪੰਡਤ ਗਿਆਨੀ ਹੁਣ ਉਦੋਂ ਬੜਾ ਗਿਆਨੀ ਅਸੀਂ ਕੌਣ ਲਿਆਈਏ ਜਿਹੜਾ ਰਾਮਚੰਦਰ ਨੂੰ ਜੀ ਨੇ ਰਾਮਚੰਦਰ ਨੇ ਜੀ ਨੂੰ ਗੁਰੂ ਬਣ ਲਿਆ ਐ ਕਹੋ ਪਰ ਇੱਕ ਭਗਵਾਨ ਸਾਰੇ ਨੂੰ ਭਗਵਾਨ ਮੰਨਦੇ ਨੇ ਬਹੁਤ ਹੀ ਨੇਕ ਇਨਸਾਨ ਬੰਦੇ ਨੇ ਥਾ ਵੀ ਚਲੋ ਜੇ ਹੈ ਸੀ ਤਾਂ ਥਾ ਵੀ ਜਿਹੜਾ ਉਹਦਾ ਕਰੈਕਟਰ ਹੈ ਬਰਿਆਦਾ ਪ੍ਰਸ਼ੋਤਮ ਹੁੰਦੇ ਨੇ ਜਿਹਨੂੰ ਉਹਨੇ ਗੁਰੂ ਧਾਰਨ ਕੀਤਾ ਉਹ ਤੋਂ ਵਿਦਵਾਨ ਬੜਾ ਗਿਆਨਵਾਨ ਹੋਰ ਕੌਣ ਹੋ ਸਕਦਾ ਦਲੀਲ ਹੈ ਉਹਦੀ ਕਵੀ ਦੀ ਹਾਂ ਕਵੀ ਦੀ ਦਲੀਲ ਹੈ ਬੁਰੀ ਵਿਸ਼ੇਸ਼ਤਾ ਸੇ ਪੰਡਤ ਗਿਆਨੀ ਸੋਧ ਕੇ ਲਗਨ ਧਰੀ ਜਦ ਸੀਤਾ ਦਾ ਰਾਮਚੰਦਰ ਦੀ ਲਗਨ ਦਾ ਵਿਆਹ ਦਾ ਸੀ ਵਿਸ਼ੇਸ਼ਤਾ ਉੱਥੇ ਸੀ ਉਹਨੇ ਸਭਾ ਵਿਚਾਰ ਕੇ ਲਗਨ ਧਰੀ ਸੀ ਇਹ ਕਹੋ ਲਗਨ ਉਦੋਂ ਧਰਦੇ ਨਹੀਂ ਸੀ ਤੇ ਜੇ ਉਦੋਂ ਨਹੀਂ ਸੀ ਧਰਦੇ ਹੁਣ ਕਾਹਦੇ ਧਰਦੇ ਹੁਣ ਕਿਉਂ ਕਾਤੋਂ ਧਰ ਲਾਗੇ ਫਿਰ ਤੁਸੀਂ ਕਿਉਂ ਧਰ ਲਾਗੇ ਸੋਧ ਕੇ ਲਗਨ ਧਰੀ ਸੀਤਾ ਹਰਣ ਵਰਣ ਦਸ਼ਰਥ ਕੋ ਸੀਤਾ ਦਾ ਹਰਣ ਹੋਇਆ ਵਿਆਹ ਦੇ ਬਾਅਦ ਦਸ਼ਰਥ ਦਾ ਵਰਣ ਹੋਇਆ ਬਾਣਵੇਂ ਵਿਪਤੀ ਪੜੀ ਸੀਤਾ ਦਾ ਬਰਬਾਦ ਹੋਇਆ ਨਾ ਰਾਮ ਜੀ ਦਾ ਹੋਇਆ ਨਾ ਮਤਲਬ ਹੈ ਬਹੁਤ ਹੀ ਨਕਬੀ ਲਗਨ ਸੀ ਯਾ ਤਾਂ ਉਹ ਦੀ ਦੀ ਸੀ ਪਾਗਲ ਸੀ ਕਿਆ ਫਿਰ ਜਿਹੜਾ ਲਗਨ ਦਾ ਸੋਧ ਸਾਧ ਕਰਨਾ ਹੀ ਪਖੰਡ ਹੈ ਹੋਣਾ ਜੋ ਹੋਣਾ ਹੀ ਹੈ ਲਗਾਤਾਰ ਇਹਦੇ ਨਾਲ ਕੋਈ ਨਹੀਂ ਦੁਆ ਗੱਲਾਂ ਜੋ ਦੱਸੋ ਕਿਹੜੀ ਠੀਕ ਹੈ ਉਹ ਨਾ ਤਾਂ ਕਹਿ ਸਕਦੇ ਨੇ ਉਹ ਜਿਹੜਾ ਵਿਸ਼ੇਸ਼ਟ ਬੁੱਧੀ ਉਹ ਬੇਵਕੂਫ ਸੀ ਨਾ ਕਹਿ ਸਕਦੇ ਨੇ ਵੀ ਲਗਨ ਜਿਹੜੀ ਸੋਧਣੀ ਹੈ ਇਹ ਗਲਤ ਸੀ ਐ ਫਸਾ ਲੇ ਕਰਮ ਗਤੀ ਟਾਰੇ ਨਹੀਂ ਟਰੀ ਕੱਲ ਇਹ ਜਦ ਪੰਡਤ ਬਣਦਾ ਕਰਮ ਗਤੀ ਤਾਰੇ ਨਹੀਂ ਟਰੀ ਫਿਰ ਆਹ ਕਾਤੇ ਲਿਖਣਾ ਲੋਕਾਂ ਨੂੰ ਲੇਖਾ ਕੀ ਪੜਾਉਣਾ ਤੁਸੀਂ ਲਿਖਿਆ ਸੁਪੜ ਪੰਡਤ ਅਵਰਾਂ ਨੂੰ ਨਾ ਸਖਾਲ ਵਿਖਿਆ ਹੋਰਾਂ ਨੂੰ ਤੂੰ ਕਹਿੰਦਾ ਮੈਂ ਵਿਆਹ ਸਾਹਾ ਹੋ ਇਹ ਕਰੋ ਉਹ ਕਰੋ ਇੱਕ ਪਾਸੇ ਕਹਿੰਦਾ ਕਰਮ ਗਤੀ ਤਾਰੇ ਨਹੀਂ ਟਰੀ ਉਹ ਗੱਲ ਨੂੰ ਵੀ ਬੁੱਧੀ ਜਾਂਦਾ ਇਹ ਲਿਖਿਆ ਹੋਇਆ ਇੰਨੀ ਜਿਹੜਾ ਪਹਿਲਾਂ ਨੇ ਟਲਿਆ ਹੋਇਆ ਤੱਕ ਵੀ ਨਹੀਂ ਕੰਮ ਜੀ ਕੌਣ ਪਰ ਤਾਰਾ ਉੱਠੀ ਨਾ ਨਾ ਲੋਕਾਂ ਦਾ ਪੰਚਾਇਤ ਦਾ ਕਿਹਾ ਸਰਬਤ ਹੈ ਪੰਚਾਇਤ ਦਾ ਕਿਹਾ ਸਰਬਤ ਹੈ ਪਰ ਤਾਰਾ ਉੱਥੇ ਹੀ ਹੈ ਹਾਂ ਜੀ ਪਟ ਲਾਂਗੇ ਬਸ ਪੰਚਾਇਤ ਚਲੀ ਗਈ ਪੁੱਤਾਲਾ ਫਿਰ ਉੱਥੇ ਤਾਂ ਹਾਂ ਜੀ ਪਟ ਲਾਂਗੇ ਗੁਰਦੁਆਰੇ ਸਾਰੇ ਮੰਨ ਕੇ ਉਹਦੇ ਨੇ ਹਾਂ ਇਦਾਂ ਯਾਰ ਗੱਲ ਤਾਂ ਠੀਕ ਹੈ ਕਰਦੀ ਤਾਂ ਹੋਣੀ ਚਾਹੀਦੀ ਹੈ ਵਜਾ ਦੇ ਕਪੜਾ ਬਾਹਰ ਆ ਗਿਆ ਆਪੇ ਛੱਡ ਜਾਂਦਾ ਜੇ ਮਨ ਵੀ ਲੈਣਾ ਮੁਕਰ ਵੀ ਜਦੇ ਜਾਂਦਾ ਪਹਿਲਾਂ ਫਾਹਾ ਪਿਆ ਪੰਦੇ ਪਿੱਛੋਂ ਦੇ ਗਲ ਚਾਟੜਿਆ ਚਾਟੜਿਆ ਚਾਟੜਿਆ ਇਹਦਾ ਇਹ ਬੰਦਾ ਪਾਦੇ ਫਾਹ ਪਹਿਲਾਂ ਤੇਰੇ ਗਲ ਚ ਪੈਣਾ ਲੀਡਰ ਦੇ ਗਲ ਚ ਪੈਂਦਾ ਹੁੰਦਾ ਪਿੱਛੋਂ ਦੇ ਗਲ ਚਾਟੜਿਆ ਪਹਿਲਾਂ ਸਦਾਮ ਹਸੈਨ ਨੂੰ ਫਲਸੀ ਹੋਈ ਹੈ ਲੀਡਰ ਹੋ ਸੀ ਉਹ ਤਾਂ ਬਾਅਦ ਦੀ ਗੱਲ ਹੈ ਦੋਇਲ ਦੀ ਤਾਂ ਪਹਿਲਾਂ ਰਾਜੇ ਦਾ ਸਿਰ ਵੱਡਿਆ ਜਾਂਦਾ ਜਾਂ ਫੜਿਆ ਜਾਂਦਾ ਜਿਹੜੀ ਤਾਂ ਫੌਜ ਲੜਦੀ ਲੜਦੀ ਮਰ ਜਾਂਦਾ ਤਾਂ ਕੋਈ ਰੌਲਾ ਹੀ ਨਹੀਂ ਪਰ ਜਦੋਂ ਲੜਾਈ ਹੁੰਦੀ ਹੈ ਪਹਿਲਾਂ ਰਾਜੇ ਦੇ ਕੇਸ ਚੱਲਦਾ ਬਾਕੀਆਂ ਦੇ ਬਾਅਦ ਚ ਚੱਲਦਾ ਇਹ ਵੀ ਇੱਕ ਰਾਜੇ ਹੈ ਇੱਕ ਰਾਜ ਧਰਮ ਧਰਮ ਦਾ ਰਾਜ ਇੱਕ ਧਰਮ ਜੋਗ ਇੱਕ ਜੋਗੀ ਦਾ ਧਰਮ ਰਾਜ ਧਰਮ ਕੀ ਹੈ ਵਿਸ਼ਨੂੰ ਦਾ ਧਰਮ ਵਿਸ਼ਨੂੰ ਰਾਜਾ ਹੈ ਇੱਕ ਕ੍ਰਿਸਤ ਧਰਮ ਕ੍ਰਿਸਤੀਆਂ ਦਾ ਆਪਣਾ ਧਰਮ ਹੈ ਬੱਚੇ ਪਾਲਣੇ ਨੇ ਇਮਾਨਦਾਰੀ ਦਾ ਸਾਨੂੰ ਦੀ ਕਰਤ ਕਰ ਹੈ ਕ੍ਰਿਸ਼ਤੀ ਦਾ ਧਰਮ ਕ੍ਰਿਸ਼ਤ ਹੈ ਇੱਕ ਮੁਸਲਮਾਨ ਇੱਕ ਦਾ ਟਾਰਗੇਟ ਮੁਕਤੀ ਹੈ ਵਕਰੇ ਵਕਰੇ ਕੋਲ ਜਿਹੜਾ ਵਿਸ਼ਰੂ ਹੈ ਉਹਨੇ ਕਾਹ ਪੰਡਤ ਪਾਦਾ ਪੜਿਆ ਹੈ ਆਪ ਰੱਬ ਬਣਿਆ ਹੋਇਆ ਹੈ ਇਹ ਦੋ ਥੋ ਕਰ ਲਈ ਇਹਨਾਂ ਨੇ ਸੱਤਾ ਵਿਸ਼ਨੂੰ ਨੇ ਸੱਤਾ ਵੰਡ ਲਈ ਦੋ ਥੋ ਕਰ ਲਈ ਰਾਜਾ ਇਹਦੀ ਵਿਦਿਆ ਦਾ ਪੜ੍ਹ ਨਹੀਂ ਸਕਦਾ ਉਹਦੇ ਪਹਿਲਾਂ ਟਾਈਮ ਦਾ ਸਾਰੀ ਜ਼ਿੰਦਗੀ ਪੜ੍ਹੇ ਪੜ੍ਹੇ ਕਿ ਰਾਜ ਪ੍ਰਬੰਧ ਕਰੇ ਤੇ ਲੜਾਈ ਸਿੱਖੇ ਤੇ ਸਾਰੀ ਜ਼ਿੰਦਗੀ ਕਰੇ ਦੋ ਕੰਮ ਇਕੱਠੇ ਨਹੀਂ ਹੁੰਦੇ ਦਸਮ ਪਾਸ਼ਾ ਨੇ ਦੋਏ ਕੰਮ ਕੀਤੇ ਖਾਲਸਾ ਦੋਏ ਕੰਮ ਕਰਦਾ ਸਤਰ ਸਭੇ ਕਰਤ ਵਿਪਨ ਕੀ ਵਿਪਨ ਨੇ ਵਿਦਿਆ ਪੜ੍ਹ ਲਈ ਗਿਆਨ ਪੜ੍ਹਨ ਗਿਆਨ ਕਰਾਉਣਾ ਛਤਰੀ ਨੇ ਤਲਵਾਰ ਚਲਾਉਣੀ ਹੈ ਇੱਥੇ ਦੋਏ ਕੰਮ ਛਤਰੀਆਂ ਕੋਲ ਤਲਵਾਰ ਵੀ ਇਹਨਾਂ ਨੇ ਚਲਾਉਣੀ ਹੈ ਗਿਆਨ ਵੀ ਇਹਨਾਂ ਨੇ ਪੜ੍ਹਨ ਛੱਡ ਗਿਆ ਪੜ੍ਹਨ ਨੇ ਤਾਂ ਜਿਹੜਾ ਬਣਾਇਆ ਸੀ ਨਾ ਬਾਬਣ ਪ੍ਰਭ ਗਿਆਨੀ ਸੀ ਉਹ ਆਪਣੀ ਡਿਊਟੀ ਛੱਡ ਕੇ ਉਹ ਸੰਭਾਲੀ ਆ ਪਾਕਿਸਤਾਨ ਚਲਾਇਆ ਨਵਾਂ ਕਸਬ ਪਾਸ਼ਾ ਨੇ ਛਤਰੀਆਂ ਨੂੰ ਦਿੱਤੀ ਆ ਉਹ ਇਹਨੂੰ ਪੰਥਰ ਨਾ ਕਹਿੰਦੇ ਨੇ ਪਹਿਲਾਂ ਬਾਬਣ ਗੁਰੂ ਹੈ ਜਗਤ ਦਾ ਕਹਿੰਦਾ ਨਾ ਕਬੀਰ ਭਗਤਨ ਦਾ ਨਾ ਹੈ ਭਗਤਾਂ ਨੇ ਗੁਰੂ ਨਹੀਂ ਬਣਿਆ ਪਰ ਖਾਲਸੇ ਕੋਲ ਤਾਂ ਗੁਰਿਆਈ ਆ ਗਈ ਇਹਨਾਂ ਦੇ ਕੰਨਿਆਂ ਦੇ ਭਾਰ ਹੈ ਖਾਲਸੇ ਦੇ ਪੰਜ ਪਿਆਰਿਆਂ ਦੇ ਕੰਨਿਆਂ ਤੇ ਭਾਰ ਹੈ ਕਹਾ ਇਹਦਾ ਪ੍ਰਚਾਰ ਕਰਨਾ ਗੁਰਮਤ ਦਾ ਪ੍ਰਚਾਰ ਕਰਨਾ ਪੰਜ ਪਿਆਰੇ ਤਾਂ ਸਾਜੇ ਤੇ ਥੋੜੇ ਜੁਗੇ ਆ ਅਸੀਂ ਵਾਰਸ ਆਏ ਦੇ ਤਾਂ ਪੰਥ ਹੈ ਠਗਾਂ ਦੇ ਟੋਲੇ ਨੂੰ ਪੰਥ ਨਹੀਂ ਕਹਿੰਦੇ ਗੋਲਕ ਤੇ ਕਬਜ਼ਾ ਕਰਨ ਨੂੰ ਜਾਂ ਬ੍ਰਿਸਟੀਲ ਤੇ ਕਬਜ਼ਾ ਕਰਨ ਦਾ ਨਾਮ ਪੰਥ ਨਹੀਂ ਹੈ ਪੰਥ ਹੈ ਇਸ ਮਾਰਗ ਨੂੰ ਗੁਰਮਤ ਮਾਰਗ ਨੂੰ ਅੱਗੇ ਲੈ ਕੇ ਜਾਣਾ ਅੱਗੇ ਵਧਾਉਣਾ ਕਿਹਦਾ ਤੁਸੀਂ ਛੱਡਤਾ ਕੁਰਸੀਆਂ ਨੂੰ ਬਹਿ ਗਏ ਕੁਰਸੀਆਂ ਨੂੰ ਪੈ ਗਏ ਤਾਂ ਵਖੜ ਜੋ ਬਾਲ ਨੂੰ ਬਾਹਰ ਕੱਢ ਕੇ ਰੱਖਦਾ ਵੀ ਉਹਨਾਂ ਨੂੰ ਸਿੱਖੀ ਤੋਂ ਬਾਹਰ ਵਖੜ ਜੋ ਜੋ ਬਾਲ ਹੁੰਦੇ ਨੇ ਉੜਦੇ ਰੋਣਾ ਹੁਣ ਬਥੇਰਾ ਰੋਣਾ ਇਹ ਧਰਮ ਅੱਡ ਅੱਡ ਕਰੋ ਅੱਡ ਕਰ ਹੋ ਜਾਣਗੇ ਦੁਨੀਆ ਕਰਕੇ ਰੱਖ ਲੂਗੀ ਇਹਨਾਂ ਨੂੰ ਧਰਮ ਦਾ ਗਿਆਨ ਨਹੀਂ ਸੀ ਬਹੁਤ ਸਾਰੇ ਗੱਲਾਂ ਦਾ ਪਤਾ ਨਹੀਂ ਸੀ ਸੰਪਰਦਾਇਕ ਦੀ ਡੈਫੀਨੇਸ਼ਨ ਨਹੀਂ ਮਿਲੀ ਸਾਰੀਆਂ ਦੇ ਦੋਗੇ ਡੈਫੀਨੇਸ਼ਨ ਕੀ ਹੈ ਗੁਰਮੁਖੀ ਕੀ ਹੈ ਸੰਪਰਦਾਇਕ ਤੱਕ ਕਿੱਥੋਂ ਸ਼ੁਰੂ ਹੁੰਦੀ ਹੈ ਧਰਮ ਕੀ ਹੁੰਦਾ ਸਭ ਕੋ ਪਤਾ ਲੱਗ ਜੂ ਪਬਲਿਕ ਨੂੰ ਜਿੱਦਣ ਲੱਗ ਗਿਆ ਪਤਾ ਸਭ ਕੁਝ ਹੋ ਜੂ ਇਹਨੂੰ ਹਾਲ ਤੇ ਕੋ ਬੰਦਾ ਨਹੀਂ ਨਾ ਮਿਲਿਆ ਪਹਿਲਾ ਫਾਹਾ ਪਿਆ ਪੰਦੇ ਪਹਿਲਾ ਫਾਹਾ ਪਿਆ ਪੰਦੇ ਪਹਿਲਾ ਲੀਡਰ ਦੇ ਗਲ ਚ ਫਾਹਾ ਪਊ ਤੇ ਤੇਰੇ ਗਲ ਚ ਪਊਗਾ ਪਿੱਛੋਂ ਦੇ ਗਲ ਚਾਟੜਿਆਂ ਪਹਿਲਾ ਫਾਹਾ ਪਊਗਾ ਅਕਾਲ ਤਖਤ ਦੇ ਜਹੇਦਾਰ ਨੂੰ ਸਿੱਖਾਂ ਦੇ ਪਿੱਛੋਂ ਪਊਗਾ ਉਹਨੂੰ ਪਊ ਪਹਿਲਾਂ ਉਹਨਾਂ ਦਾ ਪੰਦਾ ਸੀ ਸਾਡਾ ਜਹਦਾਰ ਪਹਿਲਾਂ ਪਊਗਾ ਕਾਲ ਤੱਕ ਦੇ ਜਹਦਾਰ ਦੇ ਗੱਲ ਚ ਫਾਹਾ ਪਰਮੇਸ਼ਰ ਪਾਊਗਾ ਹੋਰ ਕੌਣ ਪਾਊਗਾ ਤਾਂ ਮੈਂ ਕਾਹਦੀ ਪਾਉਣਾ ਦਰਗਾਹ ਜੋ ਪਊਗਾ ਫਾਹਾ ਉਦੋਂ ਪਾਉਂਦੇ ਨਹੀਂ ਜੀ ਸਾਡਾ ਬੰਦ ਹੈ ਜੇ ਕਲਾ ਨਹੀਂ ਪੰਜ ਨੇ ਚੱਲ ਪੰਜਾਂ ਨੇ ਭੇਜੂ ਫਿਰ ਸਿੱਖਾਂ ਦੇ ਨੰਬਰ ਚਟੜਿਆ ਫਿਰ ਉਹਨਾਂ ਦਾ ਨੰਬਰ ਆਊਗਾ ਜਿਹੜੇ ਸ਼ਰਮਣੀ ਸ਼ਰਮਣੀ ਪ੍ਰਬੰਧਕ ਕਮੇਟੀ ਦੇ ਬੇਬਰ ਨੇ ਇਹ ਬਾਹਰ ਜਿਹੜੇ ਦਿੱਲੀ ਵਗੈਰਾ ਜਿਨ੍ਹਾਂ ਦੇ ਹੱਥ ਚੌਥੇ ਦੀ ਗੋਲਕ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਦੇ ਕੋਲ ਧਰਮ ਪ੍ਰਚਾਰ ਹੈ ਫਿਰ ਫਾਹਾ ਉਹਨਾਂ ਦੇ ਗੱਜ ਪਊਗਾ ਵੀ ਦੱਸੋ ਤੁਸੀਂ ਕੀ ਕਰਦੇ ਰਹੇ ਕਿਉਂ ਨਹੀਂ ਕੀਤਾ ਜਵਾਬ ਆਪਣਾ ਆਪਣਾ ਸੋਚ ਲੈਣ ਗੁਰਬਾਣੀ ਜੇ ਲਿਖਿਆ ਹੋਇਆ ਪਿੱਛੋਂ ਦੇ ਗੱਲ ਚਾਟੜਿਆ ਫਿਰ ਚਾਟੜਿਆਂ ਦੇ ਗੱਲ ਬਾਕੀ ਸਿੱਖਾਂ ਦੇ ਸਿੱਖ ਦਾ ਕਹਿੰਦੇ ਸਾਧੂ ਦਾ ਜਿਵੇਂ ਇਹਨਾਂ ਨੇ ਪੜਾਇਆ ਸੀ ਤਾਂ ਉਹਵੇਂ ਕੀਤਾ ਉਹਨਾਂ ਦਾ ਤਾਂ ਬਚਾ ਹੈ ਤੁਹਾਡਾ ਕਿੱਥੋਂ ਸਿੱਖਾਂ ਨੂੰ ਤਾਂ ਉਹ ਤਾਂ ਕਹਿ ਸਕਦੇ ਨੇ ਕਿ ਸਾਨੂੰ ਤਾਂ ਜਿਵੇਂ ਦੱਸਿਆ ਸੀ ਉਵੇਂ ਕਰੀ ਗਏ ਸਾਨੂੰ ਜਿਵੇਂ ਦਾਨ ਗਿਆ ਦਾਨ ਕਰੀ ਗਏ ਸਾਨੂੰ ਬੇਰੀ ਗਿਆ ਸੀ ਬੇਰੀ ਸਾਡੇ ਢਾਈ ਗਏ ਸਾਨੂੰ ਮੋਰੀ ਗਈ ਅਸੀਂ ਮੋਰੀ ਤੇ ਜਵਾ ਕੱਢ ਕੱਢ ਕੇ ਮੁਕਤੀ ਖਾਤਰ ਲੈ ਕੇ ਰਾਜੀ ਹੋਊਗਾ ਗੋਲਗਾਲ ਸੀ ਇਹਨਾਂ ਦੀਆਂ ਭਰ ਕੇ ਰੱਖੀਆਂ ਨੇ ਇਹ ਕੀ ਜਵਾਬ ਦੇਣਗੇ ਆਪਣੇ ਆਪਣੇ ਜਵਾਬ ਕੱਢ ਕੇ ਰੱਖਣ ਹੁਣ ਗੁਰਬਾਣੀ ਕਹਿੰਦੀ ਹੈ ਮੈਂ ਨਹੀਂ ਕਹਿੰਦਾ ਉਹ ਤਾਂ ਵਿਆਖਿਆ ਹੀ ਕਰਦਾ ਕੀ ਕਹਿੰਦੀ ਹੈ ਜੇ ਵਿਆਖਿਆ ਗਲਤ ਹੈ ਮੈਨੂੰ ਸੱਦਣ ਪੁੱਛਣ ਕਿ ਆਪ ਦੱਸ ਦੇਣ ਇਹਦੀ ਵਿਆਖਿਆ ਆਪ ਕਰ ਦੇਣ ਉੱਥੇ ਰੋਜ਼ ਕੀਰਤਨ ਹੁੰਦਾ ਤਾਂ ਵਿਆਖਿਆ ਸ਼ੁਰੂ ਕਰ ਦੇਣ ਘੰਟਾ ਰੋਜ਼ ਦੀ ਅਕਾਲ ਤਖਤ ਤੋਂ ਰੋਜ਼ ਦੀ 2 ਘੰਟੇ ਵਿਆਖਿਆ ਸ਼ੁਰੂ ਕਰ ਦੇਣ ਜਾਂ 4 ਘੰਟੇ ਵਿਆਖਿਆ ਕਰਨ ਅਲੱਗ-ਅਲੱਗ ਬੰਦੇ ਬੁਲਾ ਕੇ ਕੀਰਤਨ ਤੇ ਕੀ ਲੈਣ ਦਰਬਾਰ ਸਾਹਿਬ ਜੋ ਨਹੀਂ ਕਰਨੀ ਅਕਾਲ ਤਖਤ ਤੋਂ ਵਿਆਖਿਆ ਸ਼ੁਰੂ ਕਰ ਦੇਣ ਗੁਰੂ ਸਾਹਿਬ ਕਦੇ ਵਿਆਖਿਆ ਕਰਦੇ ਨਹੀਂ ਸੀ ਕਰਦੇ ਸੀ ਉਹ ਵਿਆਖਿਆ ਹੀ ਆ ਬਾਣੀ ਦੀ ਵਿਆਖਿਆ ਦੇ ਬਿਨਾਂ ਕੀ ਪਤਾ ਲੱਗੂ ਤੁਹਾਨੂੰ ਗੁਰਬਾਣੀ ਕੀ ਕਹਿੰਦੀ ਸਾਰਾ ਲੋਕ ਟਾਉ ਟਾਉ ਕਰੀ ਜਾਂਦੇ ਨੇ ਉੱਥੇ ਉਹਨਾਂ ਕੀ ਵੜਦਾ ਢੋਲ ਕੇ ਬਾਜਰ ਬੜਿਆ ਹਾਂ ਪਖੰਡ ਬੜਿਆ ਹੈ ਸੱਸੇ ਸੰਜਮ ਗਇਓ ਮੂੜੇ ਏਕ ਦਾਣ ਦੁੱਧ ਆਏ ਮਾਰੇ ਨਾ ਪੱਲੇ ਕੁਝ ਨਹੀਂ ਸੀਗਾ ਤਾਂ ਤਾਂ ਚੁੱਪ ਕਰ ਗਿਆ ਹੁਣ ਚੁੱਪ ਹੁਣ ਗਾਹਾਂ ਕਰਾਉਣਾ ਨਾ ਚੁੱਪ ਜਿਹੜਾ ਪਿੱਛੇ ਬੋਲਦਾ ਪਾਣੀ ਆਉਂਦਾ ਸਿਰ ਤੇ ਉੱਤੇ ਦੀ ਹਮਾਲੀਆਂ ਦੇ ਉੱਤੇ ਦੀ ਆਉਂਦਾ ਪਾਣੀ ਪਿੱਛੇ ਹੋਰ ਅਜਾ ਹਮਾਲੀਆਂ ਦੇ ਉੱਤੇ ਦੀ ਆਉਂਦਾ ਪਾਣੀ ਇਹ ਤਾਂ ਸ਼ੁਰੂ ਹੋਇਆ ਲੀ ਗੋਲ ਵਾਲਾ ਹੈ ਦੇਖਣਾ ਕਿਹੜੇ ਕਿਹੜੇ ਗੁੱਚੇ ਨੇ ਜਿਹੜੇ ਰਹਿ ਜਾਣਗੇ ਡੁੱਬਣ ਤੇ ਇਹ ਤਾਂ ਸਭ ਤੋਂ ਨੀਵੀਂ ਜਗ੍ਹਾ ਹੈ ਅਜਾ ਦਾ ਰਾਹ ਵਾਲਾ ਥਾਂ ਉੱਚਾ ਉਹਨਾਂ ਨੇ ਪਹਿਲੇ ਉੱਚਾ ਰੱਖਿਆ ਹੋਇਆ ਉਹ ਸਿਆਣੇ ਸੀਗੇ ਇਹ ਨੀਵਾ ਮੁਖਾਂ ਨੂੰ ਦਿੱਤਾ ਹੋਇਆ ਤਾਂ ਹੀ ਪੰਜਵੇਂ ਪਾਚਾ ਛੱਡ ਗਏ ਸੀ ਇਹਨੂੰ ਚਲ